ਮਹਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਹੁਣ ਜੇ ਪੰਜਵੇਂ ਪਾਸ਼ਾ ਵੇਲੇ ਆਏ ਹੁੰਦੇ ਆਇਆ ਹੁੰਦਾ ਫਰੀਦ ਤਾਂ ਮਹਲਾ ਤੀਜਾ ਨਹੀਂ ਹੋ ਸਕਦਾ ਫਰੀਦ ਮਿਲਿਆ ਹੀ ਤੀਜੇ ਪਾਸ਼ਾ ਉਹ ਰਮਦਾਸ ਨੂੰ ਜੇ ਗੁਰੂ ਨਾਨਕ ਵੇਲੇ ਹੁੰਦਾ ਤਾਂ ਗੁਰੂ ਨਾਨਕ ਨੇ ਦਰੁਸਤੀ ਕਰਨੀ ਦਰੁਸਤੀ ਕਰਨੀ ਸੀ ਜੇ ਉਦੋਂ ਪਹਿਲਾਂ ਹੁੰਦਾ ਕਿ ਇਹ ਤਕਬੀਰ ਨਾਲ ਦਰਸਤੀ ਕਰਨੀ ਸੀ ਜੇ ਕਬੀਰ ਤੋਂ ਪਹਿਲਾਂ ਹੁੰਦਾ ਤਾਂ ਦੁਰਸਤੀ ਕਬੀਰ ਨੇ ਕਰਦੀ ਸੀ ਕਰ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਮੁਸਲਮਾਨਾਂ ਕੋ ਵਿਚਾਰਧਾਰਾ ਹੈ ਉਹ ਨਹੀਂ ਇੱਥੇ ਵਿਚਾਰਧਾਰਾ ਹਿੰਦੂਆਂ ਕੋਲ ਸੀਗੀ ਉਹ ਵੀ ਮਗਰ ਸੀ ਨਾਰਦਾਲੀ ਭਗਤੀ ਭਗਤੀ ਦਾ ਨਾਰਦੀ ਭਗਤੀ ਹੈ ਕਬੀਰ ਫਰੀਦ ਕਿਤੇ ਨਾਰਦੀ ਭਗਤੀ ਦਾ ਜ਼ਿਕਰ ਨਹੀਂ ਕਰਦਾ ਨਾਰਦ ਦਾ ਸ਼ਬਦ ਜ਼ਿਕਰ ਗੁਰਬਾਣੀ 'ਚ ਬਾਕੀ ਜਗ੍ਹਾ ਆਉਂਦਾ ਪੱਟਾਂ ਦਾ ਵੀ ਆਉਂਦਾ ਗੁਰਬਾਣੀ 'ਚ ਵੀ ਆਉਂਦਾ ਨਾਰਦ ਦਾ ਦਸਮ ਪਾਸ਼ਾ ਨੇ ਵੀ ਕੀਤਾ ਸੁਖਦੇਵ ਦਾ ਨਾ ਇਹਨਾਂ ਦਾ ਸਾਰੇ ਭਗਤਾਂ ਦਾ ਜਗਰ ਕੀਤਾ ਹਾਂਜੀ ਮਹਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿੱਦ ਤਨ ਲੋਭ ਰਤ ਨਾ ਹੋਏ ਇਹ ਜਿਹੜੇ ਲੋਕ ਸੀ ਬਾਹਰ ਲਈ ਰਤ ਦਾ ਅਰਥ ਕਰਨ ਲੱਗੇ ਫਰੀਦ ਨੇ ਕੁਝ ਹੋਰ ਕਿਹਾ ਸੀ ਫਰੀਦ ਨੇ ਗੱਲ ਕਹੀ ਸੀ ਅੰਦਲਿਓ ਲੋਕਾਂ ਨੇ ਅਰਥ ਲੈ ਕਰ ਤੇ ਗੁਰੂ ਅਮਰਦਾਸ ਨੇ ਨਾਲ ਆਪਣਾ ਸ਼ਲੋਕ ਲਾਤਾ ਉਹਦੇ ਥੱਲੇ ਫਰੀਦ ਵੱਲੋਂ ਹੀ ਲਾਤਾ ਇਹ ਤਨ ਸਭੋ ਰਤ ਹੈ ਉਹ ਕਹਿੰਦੇ ਫਰੀਦ ਦਾ ਇਹ ਮਤਲਬ ਨਹੀਂ ਹੈ ਕਿ ਬਾਹਰਲੇ ਸਰੀਰ ਦੇ ਵਿੱਚ ਰਤ ਦੀ ਗੱਲ ਕੀਤੀ ਹੋਵੇ ਰਤੀ ਦਾ ਤਣਾ ਕਰ ਪਰ ਉਹ ਜਿਹੜੇ ਦੂਏ ਸੀ ਅਮਾਲਾ ਵਾਲੇ ਸੰਤ ਉਹਨਾਂ ਨੇ ਇਹਦੇ ਅਰਥ ਪਿੱਛੋਂ ਆਇਆ ਸੀ ਨਾ ਖਿਆਲ ਇਹ ਇਹਦੇ ਅਰਥ ਬਣਾ ਲਦੇ ਵੀ ਜਾਂ ਚੀਰੀਏ ਸਰੀਰ ਨੂੰ ਰਤ ਨਹੀਂ ਨਿਕਲਣੀ ਚਾਹੀਦੀ ਲੋਭ ਰਤ ਛੱਡਦੇ ਬਾਹਲੀ ਰਤ ਲੈ ਲਈ ਸਰੀਰ ਮਿੱਟੀ ਨਿਕਲਣੀ ਚਾਹੀਦੀ ਹੈ ਚੋਂ ਪਹਿਲਾਂ ਕਹਿੰਦੇ ਪਾਣੀ ਨਿਕਲਣਾ ਚਾਹੀਦਾ ਬੈਸ਼ਰੂ ਭਗਤ ਸੀ ਜਿਹੜੇ ਉਹਨਾਂ ਨੇ ਇਹ ਬਣਾ ਲਿਆ ਗੁਰੂ ਅਮਰਦਾਸ ਨੇ ਕਿਹਾ ਬਿਲਕੁਲ ਨਹੀਂ ਗਲਤ ਹੈ ਇਹ ਨਹੀਂ ਹੈਗਾ ਇਹ ਤਾਂ ਸਭੋ ਰੱਤ ਇਹ ਤਾਂ ਸਭੋ ਦਾ ਹੀ ਬਣਿਆ ਹੋਇਆ ਰਤ ਬਿਨ ਤਲਣਾ ਹੋਏ ਰਤ ਬਿਨ ਤਲਣਾ ਹੋਏ ਰੱਤ ਬਿਨਾ ਸਰੀਰ ਨਹੀਂ ਹੋ ਸਕਦਾ ਖੂਨ ਦੇ ਬਿਨਾ ਸਰੀਰ ਹੋ ਨਹੀਂ ਸਕਦਾ ਇਹਦੇ ਵਿੱਚ ਤਾਂ ਸਾਰਾ ਖੂਨ ਹੈ ਦੌੜਦਾ ਇਹ ਤਾਂ ਬੇਸੇ ਖੂਨ ਹੈ ਇਹ ਤਾਂ ਸਭੋ ਰੱਤ ਹੈ ਰਤ ਬਿਨ ਤਲਣਾ ਹੋਏ ਜੋ ਸਹਿਰ ਤੇ ਆਪਣੇ ਤਿੱਤ ਤਨ ਲੋਭ ਰਤ ਨਾ ਹੋਏ ਜੋ ਸਹਿਰ ਤੇ ਆਪਣੇ ਜਿਨ੍ਹਾਂ ਨੂੰ ਰੱਬ ਦਾ ਰੰਗ ਚੜਿਆ ਹੋਇਆ ਨਾ ਸੱਚ ਦਾ ਰੰਗ ਚੜਿਆ ਹੋਇਆ ਉਹਨਾਂ ਦਾ ਲੋਭ ਰਤ ਦੀ ਹੁੰਦੀ ਇਹਦਾ ਮਤਲਬ ਫਰੀਦ ਲੋਭ ਰਤ ਦੀ ਗੱਲ ਕਰ ਰਿਹਾ ਨਾ ਕਿ ਬਾਹਰਲੇ ਸਰੀਰ ਦੀ ਫਰੀਦ ਨਾਲ ਗੱਲ ਕੀਤੀ ਅੰਦਰਲੇ ਸਰੀਰ ਦੀ ਰਤੀ ਰਤਨਾ ਨਿਕਲ ਰਤੀ ਰਤਨਾ ਨਿਕਲਿਆ ਲੋਕਾਂ ਨੇ ਅਰਥ ਲਾ ਲਏ ਬਾਹਰਲੇ ਕਿਉਂਕਿ ਜਾਣ ਕੇ ਲਾਉਂਦੇ ਸੀ ਨਾ ਜਿਨ੍ਹਾਂ ਨੇ ਪੰਡਤ ਨੇ ਬਾਟ ਪਾੜੀ ਸੀ ਇਹਨਾਂ ਨੇ ਸੰਤਾਂ ਨੇ ਉਹਨਾਂ ਨੇ ਤਾਂ ਬੁੱਝ ਕੇ ਅਰਥ ਬਾਹਰਲੇ ਲਾਉਣੇ ਮਰੀ ਗਊ ਜਵਾਤੀ ਉਹ ਜਾਣ ਕੇ ਦੂਜੇ ਬਦਲੇ ਹਾਂ ਮਰੀ ਗਊ ਜਵਾਤੀ ਇਹ ਸਭ ਜਾਣ ਕੇ ਕਰਦੇ ਸੀ ਸੱਚ ਭੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭੋ ਦੁਰਮਤ ਮੈਲ ਗਵਾਈ ਹੁਣ ਇਹ ਰਤ ਜਾਂਦੀ ਕਿਵੇਂ ਹੁਣ ਉਹ ਕਹਿੰਦੇ ਨੇ ਅੰਦਰਲੇ ਤਨ ਦੀ ਜਿਹੜੀ ਗੱਲ ਆ ਲੋਭ ਰਤ ਜਾਂਦੀ ਕਿਵੇਂ ਉਹਦਾ ਹੁਣ ਦੱਸਿਆ ਨਾਲ ਭੈ ਪਈਏ ਤਨ ਖੀਣ ਹੋਏ ਗੱਲ ਕਰ ਦਿੰਦੇ ਸਿਰਫ ਉਹ ਫਰੀਦ ਨੇ ਦੀ ਗੱਲ ਕੀਤੀ ਰਤ ਵਿਹੀਨ ਲੋਭ ਵਿਹੀਨ ਕਿਵੇਂ ਹੁੰਦਾ ਲੋਭ ਦਾ ਤਿਆਗ ਕਿਵੇਂ ਹੁੰਦਾ ਇਹ ਗੱਲ ਫੇਰ ਰਹਿ ਗਈ ਸੀ ਇੱਥੇ ਜੇ ਇਹ ਗੱਲ ਛੱਡ ਦਿੰਦੇ ਤਾਂ ਜਗਿਆਸੂ ਦਾ ਘਰ ਪੂਰਾ ਨਹੀਂ ਹੁੰਦਾ ਤਾਂ ਕਹਾਂ ਹੋਰ ਕਿਹਾ ਹਾਂ ਪੈ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜੇ ਹੁਕਮ ਜੇ ਚੱਲੀਏ ਤਾਂ ਰਤ ਆਪੇ ਹੀ ਘਟਣ ਲੱਗ ਜਾਂਦੀ ਹੈ ਖੀਣ ਹੋਏ ਲੋਭ ਆਪੇ ਘਟਣ ਲੱਗ ਜਾਂਦਾ ਲੋਭ ਦਾ ਜਿਹੜਾ ਪ੍ਰਭਾਵ ਹੈ ਫਿੱਕਾ ਪੈਣ ਲੱਗ ਜਾਂਦਾ ਖੀਣ ਹੁੰਦਾ ਕਸ਼ੀੜ ਕਮਜ਼ੋਰ ਲੋਭ ਲਹਿਰ ਜਿਹੜੀ ਹੈ ਕਮਜ਼ੋਰ ਪੈ ਜਾਂਦੀ ਹੈ ਜੇ ਹੁਕਮ 'ਚ ਰਹੀਏ ਜੋ ਦੇਵੇ ਤੋ ਖਾਉ ਜੇ ਦੁੱਖ ਦੇਵੇ ਤਾਂ ਤਿਸੇ ਅਰਾਧੀ ਸੁਖ ਵੀ ਤੁਝੇ ਆਈ ਜੇ ਭੁੱਖ ਦੇ ਤਾਂ ਇਤੇ ਹੀ ਰਾਜਾਂ ਇਥੋਂ ਲੋਭ ਰਤ ਛੀਣ ਲੋੜੀ ਲੋਭ ਲਾਲ ਛੀਣ ਹੋਈ ਪੈ ਪਈਏ ਤਨ ਖੀਣ ਹੋਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਤਨ ਕੀ ਹੈ ਆਪਣੀ ਮਰਜ਼ੀ ਜੋ ਆਪਣਾ ਪਾਣਾ ਉਹੀ ਸਾਡਾ ਤਨ ਆਪਣਾ ਪਾਣਾ ਉਹੀ ਤਨ ਜੇ ਆਪਣਾ ਪਾਣਾ ਨਹੀਂ ਰਿਹਾ ਤਾਂ ਮਰ ਗਿਆ ਤਾਂ ਨਹੀਂ ਰਿਹਾ ਜੋ ਆਪਣਾ ਪਾਣਾ ਅਸਲ ਦੇ ਵਿੱਚ ਜੋਤ ਦਾ ਪਾਣਾ ਹੀ ਉਹਦਾ ਤਨ ਹੁੰਦਾ ਜੋਤ ਦੇ ਵਿੱਚ ਜੋ ਲਹਿਰ ਉੱਠਦੀ ਉਹ ਹੀ ਉਹਦਾ ਪਾਣਾ ਹੀ ਉਹਦਾ ਤਨ ਟਿੱਕੀ ਹੋਈ ਜੋਤ ਦਾ ਕੋਈ ਤਨ ਨਹੀਂ ਹੁੰਦਾ ਤਾਂ ਇੱਕ ਵੱਖਰੀ ਚੀਜ਼ ਆ ਜਾਂਦੀ ਹੈ ਹਾਂਜੀ ਲੋਭ ਰਤ ਵਿੱਚੋਂ ਜਾਏ ਵਿੱਚੋਂ ਜਾਏ ਜੋ ਬਸੰਤਰ ਜੇ ਭੈ ਵਿੱਚ ਰਹੀਏ ਪਰਮੇਸ਼ਰ ਦੇ ਹੁਕਮ 'ਚ ਰਹੀਏ ਲੋਭ ਰਤ ਰਹਿੰਦੀ ਹੋਈ ਨਹੀਂ ਛੀਣ ਹੋ ਜਾਂਦੀ ਹੈ ਘਟਦੀ ਚਲੀ ਜਾਂਦੀ ਹੈ ਜਿਉਂ ਬਸੰਤਰ ਦੇ ਵਿੱਚ ਧਾਤ ਸੁੱਧ ਹੋਏ ਜੇ ਅੱਗ 'ਚ ਧਾਤ ਨੂੰ ਪਾ ਦਈਏ ਉਹਦੀ ਮੈਲ ਜਲਦੀ ਹੈ ਸੋਨਾ ਪਾ ਦਈਏ ਅੱਗ 'ਚ ਸੁੱਧ ਹੋ ਜਾਂਦਾ ਜਿਹੜੀ ਜਿਹੜੀ ਮੈਟਲ ਇਕੱਠੀਆਂ ਮੈਟਲਾਂ ਨੇ ਜੇ ਉਹਨਾਂ ਨੂੰ ਪਕੜਾ ਦਈਏ ਉਹ ਅੱਡਾ ਡਾਪੇ ਹੋ ਜਾਂਦੀਆਂ ਨੇ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ ਪਿਗਲ ਕੇ ਅੱਡੋ ਅੱਡ ਹੋ ਜਾਂਦੀਆਂ ਨੇ ਸ਼ੁੱਧ ਹੋਏ ਤਿਉ ਹਰ ਕਾ ਭਉ ਦੁਰਮਤ ਬੈਲ ਗਵਾਏ ਤਿਉ ਹਰਕਾ ਪਾਉ ਦੁਰਮਤ ਮਾਰ ਦੋ ਐਵੇਂ ਹਰਕਾ ਪਾਉ ਜਿਹੜਾ ਹੈਗਾ ਦੁਰਮਤ ਦੀ ਮਾਰ ਦੂਰ ਕਰ ਦਿੰਦਾ ਦੁਰਮਤ ਤੋਂ ਮਾਰ ਜਿਹੜੀ ਹੋਈ ਹੈ ਸਾਨੂੰ ਦੁਰਮਤਾ ਜਿਹੜੀ ਜਿਹੜੀ ਮਤ ਨੇ ਸਾਨੂੰ ਆਪਣੇ ਮੂਲ ਤੋਂ ਦੂਰ ਕਰਤਾ ਉਹਨੇ ਮਾਇਆ ਦੇ ਨੇੜੇ ਲੈ ਆਂਦਾ ਦੁਰਮਤ ਨੇ ਆਪਣੇ ਸੱਚ ਨੂੰ ਦੂਰ ਕਰਕੇ ਝੂਠ ਨੂੰ ਜੋੜਦਾ ਮਾਇਆ ਝੂਠੀ ਹੈ ਝੂਠੀ ਮਾਇਆ ਨਾਲ ਜੋੜਿਆ ਸੱਚ ਤੋਂ ਦੂਰ ਕਰਦਾ ਜਿਹੜੀ ਮਤ ਸੱਚ ਤੋਂ ਦੂਰ ਕਰਦੀ ਹੈ ਝੂਠ ਦਾ ਪਾਠ ਪੜਾਉਂਦੀ ਹੈ ਝੂਠ ਨਾਲ ਜੋੜਦੀ ਹੈ ਦੁਨਿਆਵੀ ਤਰੱਕੀ ਨਾਲ ਜੋੜਦੀ ਹੈ ਦੁਨਿਆਵੀ ਤਰੱਕੀ ਨਾਲ ਜੋੜਦੀ ਹੈ ਦੁਨਿਆਵੀ ਜਿਹੜੀ ਪੜਾਈ ਪੜਾਈ ਲਿਖਾਈ ਆ ਕਾਬਲੀਅਤ ਅਫਸਰ ਬਣਨਾ ਔਰ ਪੈਸਾ ਕਮਾਉਣਾ ਜ਼ਿਆਦਾ ਹਕੂਮਤ ਕਰ ਰਹੀ ਹੈ ਇਹ ਜਿਹੜਾ ਖਿਆਲ ਹੈ ਇਹ ਦੁਰਮਤ ਦੇ ਖਿਆਲ ਨੇ ਗੁਰਮਤ ਦੇ ਨਹੀਂ ਹੈ ਹਾਂਜੀ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਨਾਨਕ ਤੇ ਨਾਲ ਸੋਹਣੇ ਜਨ ਨਾਨਕ ਕਹਿੰਦੇ ਸੋਹਣੇ ਉਹ ਨਰ ਨੇ ਜਨ ਜਨ ਉਹ ਜਨ ਨਰ ਵੀ ਜਨੇ ਆ ਨਰੇ ਜਨ ਬਣਦਾ ਨਾਨਕ ਕਿਉਂਕਿ ਨਰ ਜੇ ਜਾਨੂ ਕਹੀਏ ਤਾਂ ਚੰਗਾ ਜਾਂਦਾ ਨਾ ਜਨਾਨੀ ਬਣਾਤਾ ਉਹਨਾਂ ਨੇ ਹਾਂ ਜਾਂਦਾ ਤੇ ਜਨਾਨੀ ਕਰਤਾ ਸਭ ਸਭ ਕਹਿੰਦਾ ਜਨ ਲਫ਼ਜ਼ ਉੱਥੋਂ ਆਇਆ ਹੋਇਆ ਇਹ ਤਾਂ ਨਰ ਜਨ ਔਕੜ ਦੇ ਵਿੱਚ ਹੈ ਜਾਂਦੇ ਨਾਲ ਕਈ ਜਾਂਦਾ ਅਰਥ ਜਨਾਨੀ ਕਰਿਆ ਹਾਂ ਉਹਨੇ ਜਾਂਦਾ ਅਰਥ ਜਨਾਨੀ ਕਰਤਾ ਇੰਨੀਆਂ ਸ਼ਰਾਰਤਾਂ ਕੀਤੀਆਂ ਨੇ ਲੋਕਾਂ ਨੇ ਬਹੁਤ ਜ਼ਿਆਦਾ ਸ਼ਰਾਰਤਾਂ ਜਾਣਬੁੱਝ ਕੇ ਕੀਤੀ ਉਹ ਤਾਂ ਪਤਾ ਲੱਗਦਾ ਹੈ ਵੀ ਸ਼ਰਾਰਤੀ ਨੇ ਲੋਕ ਵੀਣੇ ਸੀ ਰਾਮ ਵੀਣਿਆਂ ਦਾ ਖਾਨਦਾਨ ਹੈ ਸਾਰੇ ਨਾਨਕ ਤੇ ਨਾਲ ਸੋਹਣੇ ਸੋਹਣੇ ਕਿਤੇ ਹਰ ਰੰਗ ਲਾਏ ਸੰਸਾਰ ਦੇ ਵਿੱਚ ਨਹੀਂ ਸੰਸਾਰ ਡੀਸੀ ਸੋਹਣਾ ਲੱਗਦਾ ਸੰਸਾਰੀ ਲੋਕਾਂ ਨੂੰ ਡੀਸੀ ਐਸਪੀ ਐਸਐਸਪੀ ਐਮਐਲਏ ਵਜ਼ੀਰ ਮਿਨਿਸਟਰ ਔਰ ਫੌਜਾਂ ਦਾ ਜਰਨੈਲ ਬੜੇ ਬੜੇ ਅਫਸਰ ਜੱਜ ਇਹ ਸੋਹਣੇ ਲੱਗਦੇ ਨੇ ਵੱਡੇ ਵਕੀਲ ਵੱਡੇ ਡਾਕਟਰ ਇਹ ਸੋਹਣੇ ਲੱਗਦੇ ਨੇ ਇਹ ਲੋਕਾਂ ਦੀ ਪਸੰਦ ਹੈ ਸੰਸਾਰ ਦੀ ਸੱਚਖੰਡ ਦੀ ਪਸੰਦ ਇਹ ਨਹੀਂ ਹਨ ਬਿਲਕੁਲ ਵੀ ਸੱਚਖੰਡ ਇਹਨਾਂ ਨੂੰ ਪਸੰਦ ਨਹੀਂ ਕਰਦਾ ਸੱਚਖੰਡ ਦੇ ਨਗਾਜ ਕੌਣ ਸੋਹਣੇ ਨੇ ਨਾਨਕ ਤੇਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ ਜੇ ਰੱਤੇ ਹਰ ਰੰਗ ਲਾਏ ਜਿਨ੍ਹਾਂ ਨੂੰ ਹਰ ਦਾ ਰੰਗ ਚੜਿਆ ਹੋਇਆ ਉਹ ਜਿਨ੍ਹਾਂ ਨੂੰ ਮਾਇਆ ਦਾ ਰੰਗ ਚੜਿਆ ਉਹ ਨਹੀਂ ਸੋਹਣੇ ਸਹੀ ਸੁੰਦਰ ਸੋਹਣੇ ਸਾਧ ਸੰਗਤ ਦੇ ਬਹਿਣੇ ਮਾਇਆ ਦੇ ਰੰਗ ਵਾਲੇ ਰੂਪ ਕਰੂਪ ਹੈ ਉਹਨਾਂ ਦਾ ਕਰੂਪ ਰੂਪ ਹੈ ਸੱਚਖੰਡ ਦੇ ਹਿਸਾਬ ਨਾਲ ਉਹਨਾਂ ਦਾ ਰੂਪ ਕਰੂਪ ਹੈ ਉਹਨਾਂ ਦਾ ਆਪਣਾ ਆਪਣੀ ਮਰਜ਼ੀ ਉਹ ਆਪਣਾ ਰੂਪ ਹੈ ਉਹਨਾਂ ਦੀ ਮਰਜ਼ੀ ਠੀਕ ਨਹੀਂ ਹੈ ਉਹਨਾਂ ਦੀ ਮਰਜ਼ੀ 'ਚ ਹੰਕਾਰ ਝਲਕਦਾ ਆਪਣੀ ਮਰਜ਼ੀ ਕਰਦੇ ਨੇ ਜਿਹਨੂੰ ਮਰਜ਼ੀ ਛੱਡ ਸਕਦੇ ਆ ਜਿਹਨੂੰ ਮਰਜ਼ੀ ਫਸਾ ਸਕਦੇ ਆ ਮੇਰੇ ਕੋਲ ਪਾਵਰ ਹੈ ਮੈਂ ਚਾਹਾਂ ਤਾਂ ਝੂਠਾ ਕੇਸ ਬਣਾ ਕੇ ਤੈਨੂੰ ਅੰਦਰ ਕਰਾ ਸਕਦਾ ਜੱਜ ਕਹਿੰਦਾ ਮੈਂ ਚਾਹਾਂ ਤਾਂ ਤੈਨੂੰ ਫਾਂਸੀ ਲਾ ਸਕਦਾ ਮੈਂ ਚਾਹਾਂ ਤਾਂ ਤੈਨੂੰ ਫਾਂਸੀ ਲਾ ਨੂੰ ਬਰੀ ਵੀ ਕਰ ਸਕਦਾ ਹੰਕਾਰ ਹੈ ਔਰ ਮਿਸਯੂਜ਼ ਬਾਪ ਉਹ ਪਾਵਰ ਹੋ ਵੀ ਰਿਹਾ ਹੈ ਕਰ ਵੀ ਰਹੇ ਨੇ ਸਾਰੇ ਨਹੀਂ ਕਰ ਰਹੇ ਕੁਝ ਤਾਂ ਕਰ ਰਹੇ ਨੇ ਔਰ ਕਰ ਸਕਦੇ ਨੇ ਨਹੀਂ ਕਰਦੇ ਜੇ ਕਰ ਤਾਂ ਸਕਦੇ ਨੇ ਕਰ ਸਕਣ ਦਾ ਅਹਿਸਾਸ ਵੀ ਹੰਕਾਰ ਹੈ ਮੈਂ ਕਰ ਸਕਦਾ ਮੇਰੇ ਪਾਵਰ ਵਾਕਈ ਪਾਵਰ ਉਹਨਾਂ ਕੋ ਹੈ ਜੇ ਪਾਵਰ ਹੈ ਉਹਦਾ ਅਹਿਸਾਸ ਵੀ ਹੈ ਉਹ ਕਰ ਸਕਦੇ ਨੇ ਜਿਹੜਾ ਇਹ ਅਹਿਸਾਸ ਹੈ ਵੀ ਹੰਕਾਰ ਹੰਕਾਰ ਰੂਪ ਵਿਗਾੜ ਦਿੰਦਾ ਇਸ ਐਂਗਲ ਤੋਂ ਗੱਲ ਕੀਤੀ ਹੋਈ ਹੈ Hadi.